ਕਰੀ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਾਂ ਕੀ ਮਨ ਹੋਏ ਰਵਾਲਾ ਰਹਾਓ ਕਰੀ ਕਿਰਪਾ ਪ੍ਰਭ ਦੀਨ ਦਿਆਲਾ ਜਦੋਂ ਦੀਨ ਦਿਆਲਾ ਨੇ ਕਿਰਪਾ ਕੀਤੀ ਤਾਂ ਉਹਦੇ ਜਿਹੜੇ ਸੰਤ ਨੇ ਉਹਨਾਂ ਦੀ ਧੂੜ ਬਣ ਗਿਆ ਹੰਕਾਰ ਹੰਕਾਰ ਨਹੀਂ ਰਿਹਾ ਮਨ ਪੱਥਰ ਨਹੀਂ ਰਿਹਾ ਤੇ ਸੰਤਨ ਮਨ ਹੋਏ ਰਵਾਲਾ ਮਨ ਧੂੜ ਬਣ ਗਿਆ ਬਰੀਕ ਹੋ ਗਿਆ ਕਣ ਕਣ ਵਾਂਗੂ ਪੀਸਿਆ ਗਿਆ ਮਨ ਪੀਸਿਆ ਗਿਆ ਹੰਕਾਰ ਦੇ ਵਿੱਚ ਠੋਸ ਹੋ ਜਾਂਦਾ ਮਨ ਠੋਸ ਜਿਵੇਂ ਵੱਟਾ ਹੁੰਦਾ ਚੁਬਦਾ ਵੀ ਹੈ ਵਜੂਦ ਹੁੰਦਾ ਜੇ ਖੇ ਬਣ ਜਵੇ ਬਰੀਕ ਹੋ ਜਵੇ ਫਿਰ ਪੈਰ ਰੱਖਦੀ ਹੈ ਚੁਬਦਾ ਨਹੀਂ ਠੀਕ ਆ ਜੋ ਖੇ ਤੂੰ ਵੀ ਕਹਾ ਜਾਣਾ ਹੈ ਇਹ ਗੱਲ ਅਲੱਗ ਹੈ ਪਰ ਵੱਡੇ ਪੱਥਰ ਉਹਦੇ ਚੰਗਾ ਰਵਾਲਾ ਤਾਂ ਹੋਵੇ ਉਹਦੇ ਨਾਲ ਤਾਂ ਚੰਗਾ ਹੋ ਗਿਆ <laughs>